ਤਣੀ ਵਿਹੂਣਾ ਪਾਟ ਪਟੰਬਰ ਪਾਹੀ ਸੇਤੀ ਜਾਲੇ ਤੂੜੀ ਵਿੱਚ ਲੁੜੰਦੜੀ ਸੋਹਾ ਨਾਨਕ ਤੈ ਸਹਨਾਲੇ ਉਹ ਹੈ ਤਾਂ ਬੜਾ ਧਨਵਾਨ ਪਰ ਪਾਟ ਉਹ ਉਹਦੇ ਕੋਲ ਉਹ ਨਹੀਂ ਹੈ ਕਪੜਾ ਪਟ ਅੰਬਰ ਜਿਹੜਾ ਅੰਬਰ ਰੂਪੀ ਕਪੜਾ ਨਹੀਂ ਹੈਗਾ ਬਾਹਰ ਲਿਆ ਪਾਟ ਜਿਹੜੇ ਨੇ ਕਪੜੇ ਸਰੀਰ ਤੇ ਪਾਉਣ ਵਾਲੇ ਇਹਨਾਂ ਨੂੰ ਪਾਟ ਪਟੰਬਰ ਬਣਦਾ ਮਖਮਲੀ ਕਪੜਿਆਂ ਨੂੰ ਅੰਬਰ ਨਹੀਂ ਮਿਲਿਆ ਜਿਹਨੂੰ ਅੰਬਰ ਅੰਬਰ ਮਿਲਣਾ ਸੀ ਪੱਟ ਅੰਬਰ ਨਹੀਂ ਮਿਲਿਆ ਅੰਬਰ ਨੂੰ ਪੱਟ ਦਾ ਕਪੜਾ ਉੱਪਰ ਦਾ ਕਪੜਾ ਰੋਸ਼ਨੀ ਹੈ ਅੰਬਰ ਦਾ ਕਪੜਾ ਹੁੰਦੀ ਹੈ ਗਿਆਨ ਦੀ ਰੋਸ਼ਨੀ ਉਹ ਨਹੀਂ ਮਿਲਿਆ ਗਿਆਨ ਤੋਂ ਸਖਣਾ ਨੇ ਨਾਮ ਤੋਂ ਸਖਣੇ ਨੇ ਤਲੀ ਵੀ ਹੋਣਾ ਤਲੀ ਨੇ ਸਾਰੀ ਤਾਂ ਨਾਮ ਤਾਂ ਨਹੀਂ ਹੈ ਜਿਨ ਕੇ ਹਿਰਦੇ ਧਨ ਵਸੇ ਤਿੰਨ ਕਾ ਨਾਮ ਫਕੀਰ ਫਕੀਰ ਕਿਵੇਂ ਨੇ ਗਿਆਨ ਤਾਂ ਤਾਂ ਹੈ ਨਹੀਂ ਕੋਲ ਪਾਲੇ ਧਰਨਾ ਨਹੀਂ ਫਕੀਰ ਹੁੰਦੇ ਉਹ ਤੜੀ ਜ਼ਰੂਰ ਹੁੰਦੇ ਨੇ ਵੀ ਉਹਨਾਂ ਪਾਠ ਪਟੰਬਲ ਪਾਹੀ ਛੇਤੀ ਜਾਲੇ ਉਹ ਤਾਂ ਅੱਗ ਨਾਲ ਜਲੂਗਾ ਬਾਹਲਾ ਸ਼ਰੀਰ ਤਾਂ ਬਾਹਲਾ ਸ਼ਰੀਰ ਦੇ ਪਾਠ ਪਟੰਬਲ ਅਰ ਬਾਹਲਾ ਸ਼ਰੀਰ ਅੱਗ ਨਾਲ ਇਹੀ ਜਾਣਾ ਠੀਕ ਹੈ ਜੀ ਧੂੜੀ ਵਿੱਚ ਲੁੜੰਦੜੀ ਸੋਹਾਂ ਨਾਨਕ ਤੈ ਸਹਿ ਨਾਲੇ ਉਹਦੇ ਵਿੱਚ ਲੁੱਲਣੀ ਸੌਣ ਮੈਂ ਗਿਆਨ ਦੀ ਧੂੜ ਦੇ ਵਿੱਚ ਖੇਡਦੀ ਜਿਵੇਂ ਬੱਚਾ ਖੇਡਦਾ ਹੁੰਦਾ ਨਾ ਧੂੜ ਦੇ ਵਿੱਚ ਸੋਹਾਂ ਮੈਂ ਗਿਆਨ ਦੇ ਵਿੱਚ ਭੁੱਖਾ ਪਿਆਇਆ ਕੋਈ ਪਤਾ ਹੀ ਨਹੀਂ ਹੈ ਖਾਣ ਪੀਣ ਦਾ ਭੁੱਲਿਆ ਹੋਇਆ ਪਹਿਨਣ ਦਾ ਪਤਾ ਹੀ ਨਹੀਂ ਧਿਆਨ ਹੈ ਨਹੀਂ ਲੁੱਲਣੀ ਸੋਹਾਂ ਨਾਨਕ ਤੈ ਸਹਿ ਨਾਲੇ ਇਹ ਸਹਿ ਆਪਣੇ ਬੂੜ ਨਾਲ ਜੁੜ ਕੇ ਮੈਂ ਧੂੜ ਦੇ ਵਿੱਚ ਹੀ ਖੇਡਦੀ ਚੰਗੀ ਲੱਗਦੀ ਹੈ ਤੁਰੰਤ ਦੀ ਸੋਹ ਉਹਨਾਂ ਨੂੰ ਜਿਹੜੇ ਰੇਸ਼ਮੀ ਪੁਸ਼ਾਕਾਂ ਮਖਮਲੀ ਗਦੈਲੇ ਔਰ ਬੜੇ ਬੜੇ ਕੀਮਤੀ ਥਾਰ ਜਾਂ ਬੜੇ ਬੜੇ ਮਹਿਲਾਂ 'ਚ ਰਹਿਣ ਵਾਲਿਆਂ ਦੀ ਪਜਾਏ ਜਿਹੜੇ ਬੜੇ ਬੜੇ ਬਣਾਈ ਬੈਠੇ ਸੀ ਨਾ ਡੇਰੇ ਪੈਸੇ ਵਾਲੇ ਲੋਕ ਉਹਨਾਂ ਦੀ ਬਜਾਏ ਪੈਸੇ ਖਤਰੇ ਹੋਏ ਸੀ ਨਾ ਅੱਡ ਮਾਇਆ ਖਤਰੇ ਅੱਡ ਹੁੰਦੇ ਹੁੰਦੇ ਨੇ ਠੀਕ ਹੈ ਜੀ ਵੀ ਉਹਨਾਂ ਕੋਲ ਕਾਚਾ ਧਨ ਹੈ ਮੇਰੇ ਕੋਲ ਸਾਚਾ ਧਨ ਹੈ ਜੀ ਹਾਂ ਠੀਕ ਹੈ ਜੀ ਧੂੜੀ ਵਿੱਚ ਲੁੜੰਦੜੀ ਸੋਹਾ ਨਾਨਕ ਤੈ ਸਹਿ ਨਾਲੇ ਤੱਕ ਸਹਿ ਨਾਲ ਹੈ ਫਿਰ ਧੂੜ ਚ ਹੋ ਜਾਂ ਜਿੱਥੇ ਮਰਜੀ ਕਿਸੇ ਫਿਕਰ ਦੀ ਲੋੜ ਨਹੀਂ ਹੈ ਜੀ ਪੰਜਵੇਂ ਪਾਸ਼ਾ ਨੂੰ ਆਪ ਚੱਕੀ ਚਲਾ ਕੇ ਵੀ ਸੰਗਤ ਨੂੰ ਪ੍ਰਸ਼ਾਦੇ ਛਕਾਉਣੇ ਫਿਰਦੇ ਸੀ ਕਹਿੰਦੇ ਅਸੀਂ ਇਸੇ ਵਿੱਚ ਮਸਤਾਂ ਸਾਨੂੰ ਇਸੇ ਵਿੱਚ ਖੁਸ਼ੀ ਹੈ ਠੀਕ ਹੈ ਜੀ ਇੱਥੇ ਦੂਸਰੇ ਸ਼ਲੋਕ ਦੀ ਸਮਾਪਤੀ ਹੈ ਜੀ